ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆ ਹਾਂ ਜਿਹੜੇ ਮਿੱਤ ਆਏ ਸੀ ਘਰ ਮੇਰੇ ਮਿੱਤਰ ਜੇ ਉਹਨਾਂ ਤੋਂ ਕੁਰਬਾਨ ਚਲਾ ਜਾਂਦਾ ਮੈਂ ਬਾਰੀ ਚਲਿਆ ਜਾਂਦਾ ਜਦੋਂ ਮੈਨੂੰ ਸੁਣਿਆ ਮੈਂ ਗੁਰਮਤ ਦਾ ਗਿਆਨ ਉਪਦੇਸ਼ ਸੁਣਿਆ ਜਿਹੜੇ ਗੁਣ ਮੈਂ ਸੁਣੇ ਜੇ ਮੈਂ ਉਹਨਾਂ ਤੋਂ ਕੁਰਬਾਨ ਹੋ ਜਾਂਦਾ ਗੁਣਾ ਤੋਂ ਜੋ ਮੈਂ ਸੁਣ ਲਏ ਸੀ ਮੇਰੇ ਕੰਨ 'ਚ ਪਏ ਸੀ ਗੁਣ ਜਿਹੜਾ ਤਾਂ ਕੁਰਬਾਨ ਹੋ ਜਾਂਦਾ ਤਾਂ ਉਹਨਾਂ ਨੂੰ ਐਕਸੈਪਟ ਵੀ ਕਰ ਲੈਂਦਾ ਪਰ ਮੈਂ ਤਾਂ ਪਰਵਾਹ ਨਹੀਂ ਕੀਤੀ ਉਹਨਾਂ ਦੀ ਮੈਂ ਤਾਂ ਇਹ ਕਰਨ ਜੋ ਸੁਣਿਆ ਦੂਏ ਗੱਲ ਜੜਦਾ ਜੇ ਉਹ ਲਫ਼ਜ਼ਾਂ ਦੀ ਮੈਂ ਕੀਮਤ ਜਾਣ ਲੈਂਦਾ ਜੇ ਮੈਂ ਹੁੰਦਾ ਵਾਰਿਆ ਜੇ ਉਹ ਲਫ਼ਜ਼ਾਂ ਤੋਂ ਉਹ ਉਹ ਉਪਦੇਸ਼ ਤੋਂ ਮੈਂ ਆਪਣੇ ਆਪ ਨੂੰ ਕੁਰਬਾਨ ਕਰ ਦਿੰਦਾ ਜਿਹੜਾ ਮੈਨੂੰ ਉਪਦੇਸ਼ ਮਿਲਿਆ ਮੇਰੇ ਮਿੱਤਰ ਤੋਂ ਕਿਸੇ ਤੋਂ ਮਿੱਤਰ ਆਏ ਆਏ ਨੇ ਜਿਹੜੇ ਮਿੱਤਰ ਜਿਹਨਾਂ ਨੇ ਗੱਲ ਦੱਸੀ ਸ਼ਬਦ ਗੁਰੂ ਤੋਂ ਅੰਦਰੋਂ ਵੀ ਸੋਝੀ ਆਈ ਉਹ ਵੀ ਮਿੱਤਰ ਹੈ ਕਿਉਂ ਤੋਂ ਕੁਰਬਾਨ ਹੋ ਜਾਂਦਾ ਆਪਣਾ ਮਨ ਬੁੱਧੀ ਨੂੰ ਕੁਰਬਾਨ ਕਰ ਦਿੰਦਾ ਤਾਂ ਅੱਜ ਆ ਹਾਲ ਨਾ ਹੁੰਦਾ ਕਿ ਹਿਰਦਾ ਜਲੇ ਮਜੀਠ ਜਿਉ ਉੱਪਰ ਅੰਗਿਆਰਾ ਹੁਣ ਹਿਰਦਾ ਨਾ ਜਲਦਾ ਜਿਵੇਂ ਹਿਰਦੇ ਦੇ ਉੱਤੇ ਦਿਲ ਦੇ ਉੱਤੇ ਅੱਗ ਦਾ ਮਿਆਰਾ ਰੱਖਿਆ ਹੁੰਦਾ ਨਾ ਉਹ ਜਿਹੜਾ ਇਹ ਜਲਣਾ ਇਹ ਨਹੀਂ ਸੀ ਹੋਣੀ ਜਿਹੜਾ ਜਲੇ ਮਜੀਠ ਜੋ ਬਜੀਠ ਹੀਰਾ ਜਲੇ ਬਜੀਠ ਹੀਰਾ ਜਲੇ ਮਜੀਠ ਜਿਉ ਉੱਪਰ ਅੰਗਿਆਰਾ ਹਾਂ ਬਜੀਠ ਜਿਉ ਨਹੀਂ ਹੀਰਾ ਜਲੇ ਬਜੀਠ ਇਹ ਬਜੀਠ ਜਿਹੜਾ ਹਿਰਦਾ ਇਹ ਜਲ ਰਿਹਾ ਨਾਮ ਦੇ ਰੰਗ ਚ ਇਹਨੂੰ ਰੰਗਣਾ ਚਾਹੀਦਾ ਸੀ ਨਾ ਉਹ ਤੇ ਜਲਣ ਪੈਦਾ ਹੋ ਗਈ ਅਕਦੀ ਉੱਤੇ ਰੱਖ ਦਿੱਤਾ ਅੱਗ ਇਹ ਬਜੀਠ ਹੈ ਅਸਲ 'ਚ ਜਿਹੜਾ ਹੈਰਾ ਬਜੀਠ ਹੈ ਉਹੀ ਜਿਹੜਾ ਅੰਦਰ ਅੰਤਰਾਤਮਾ ਉਹਦੀ ਗੱਲ ਹੈ ਅੰਤਰਾਤਮਾ ਜਲਦੀ ਹੈ ਮਨ ਨਹੀਂ ਜਲਦਾ ਜਿਹੜਾ ਜਲੇ ਮਜੀਠ ਹਾਂ ਉਹ ਮਜੀਠ ਹੈਰਾ ਜਲਦਾ ਤਲਾ ਪਾਲਾ ਨਹੀਂ ਜਲਦਾ ਜੀਉ ਤਪਦਾ ਬਾਰੋ ਬਾਰ ਗਿਆ ਹਾਂ ਜੀਉ ਤਪਦਾ ਇੱਕੋ ਹੀ ਹੈ ਜੀ ਹੋਰ ਵੀ ਨੇ ਜੀ ਇੱਥੇ ਅੰਦਰੋਂ ਇਹਦੇ ਅੰਦਰ ਅੰਦਰ ਇਹਦੇ ਜਲਣ ਹੁੰਦੀ ਹੈ ਹੁਣ ਬਾਹਰ ਹੈ ਸਰੀਰ ਨੂੰ ਜਲਣ ਨਹੀਂ ਹੈ ਕੜਕ ਕਲੇਜੇ ਮਾਰੇ ਕੜਕ ਕਲੇਜੇ ਮਾਰੇ ਕੜਕ ਉਹ ਕਲੇਜੇ ਵਾਲੀ ਕੜਕ ਸੀ ਹੁਣ ਬਾਹਰ ਵਾਲਾ ਤਾਂ ਗਰਮੀ ਸਰਦੀ ਤਾਂ ਮੈਂ ਸਹਿਲੀ ਉਹਦਾ ਉਨਾ ਚ ਰਿਹਾ ਜਿੰਨਾ ਚਿਰ ਧੁੱਪ ਆ ਗਰਮੀ ਦੇ ਵਿੱਚਾਂ ਤਾਂ ਗਰਮੀ ਆ ਜੇ ਠੰਡ ਜਾ ਗਿਆ ਠੰਡਾ ਇਹ ਲਗਾਤਾਰ ਇਹ ਹੁਣ ਜਲੀ ਜਾਂਦਾ ਇਹਦਾ ਕੋਈ ਇਲਾਜ ਨਹੀਂ ਉਹਦਾ ਇਲਾਜ ਆਗਾ ਧੁੱਪ ਤੇ ਸੌਂ ਜਾ ਜੋ ਇਹਦਾ ਇਲਾਜ ਹੈ ਕੋਈ ਨਹੀਂ ਜਿਉਂ ਉੱਪਰ ਅੰਗਿਆਰਾ ਉੱਪਰ ਅੰਗਿਆਰਾ ਉਹਨਾਂ ਨੂੰ ਕੌਣ ਬੁਝਾਊਗਾ ਹਾਂ